ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਬਿਰਾਜ ਰਹੀ ਸਾਧ ਸੰਗਤ ਮੈਨੂੰ ਹੁਕਮ ਹੋਇਆ ਮੈਂ ਨਜ਼ਮ ਕਹਾ ਹੁਕਮ ਮੰਨਣਾ ਹੀ ਪੈਂਦਾ ਹੁਕਮ ਦੇ ਨੰਬਰ ਬੜੇ ਹੁੰਦੇ ਤਾਸ਼ ਵਾਲਿਆਂ ਨੂੰ ਪਤਾ ਹੁਕਮ ਮੰਨਦਾ ਹੋਇਆ ਮੈਂ ਨਜ਼ਮ ਕਹਾਂਗਾ ਮੇਰੇ ਤੋਂ ਪਹਿਲਾਂ ਤੁਸੀਂ ਸਫਰੀ ਜੀ ਨੂੰ ਇੱਕ ਬੜੇ ਨੌਜਵਾਨ ਬਜ਼ੁਰਗ ਹਨ ਉਹਨਾਂ ਨੂੰ ਸੁਣਿਆ ਬਜ਼ੁਰਗ ਇਸ ਕਰਕੇ ਕਿ ਉਹ ਅਕਲ ਵਿੱਚ ਬਹੁਤ ਸਿਆਣੇ ਆ ਨੌਜਵਾਨ ਇਸ ਕਰਕੇ ਕਿ ਉਹਨਾਂ ਵਿੱਚ ਜਜ਼ਬਾਤ ਨੌਜਵਾਨਾਂ ਵਾਲੇ ਆ ਮੈਨੂੰ ਹੁਕਮ ਹੋਇਆ ਮੈਂ ਵੀ ਕੁਝ ਕਹਾ ਮੈਂ ਤਾਂ ਮੈਂ ਉਹ ਜੁਗਲ ਮੁਗਲ ਜਿਹਾ ਹੀ ਸੁਣਾਉਣਾ ਹੁੰਦਾ ਜਿਸ ਤਰ੍ਹਾਂ ਉਹ ਥਾਲ ਵਿੱਚ ਜਲੇਬੀਆਂ ਬਾਲੂ ਜਾਂ ਕਈ ਕੁਝ ਰੱਖਿਆ ਹੁੰਦਾ ਲੱਡੂ ਵਗੈਰਾ ਉਹਦੀ ਨੁਕਰ ਜੀ ਚਟਣੀ ਹੁੰਦੀ ਆ ਤੁਹਾਂ ਮੈਨੂੰ ਚਟਣੀ ਫਰਜ਼ ਕਰ ਲੈਣਾ ਮੈਂ ਤਾਂ ਵੀ ਸਵਾਦ ਹੀ ਬਦਲਣਾ ਹੈ ਵਿਸ਼ੇਸ਼ ਪਰੌਣੇ ਸਾਹਮਣੇ ਬੈਠੇ ਆ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਬੜੇ ਤਗੜੇ ਰਿਸਰਚ ਸਕਾਲਰ ਹਨ ਕਵੀ ਜੀ ਬੈਠੇ ਹਨ ਔਰ ਬਰਾਜਮਾਨ ਹਨ ਸਾਡੇ ਐਮਪੀ ਸਾਹਿਬ ਸੰਤ ਜੀ ਵੀ ਹਨ ਬਹੁਤ ਬਹੁਤ ਤਾਂ ਮੈਂ ਵਰਿਆਮ ਜੀ ਦੇ ਸੰਪਾਦਕ ਸਾਡੇ ਨਾਲ ਹਨ ਤਿੰਨ ਚਾਰ ਚੀਜ਼ਾਂ ਕਹਿਣੀਆਂ ਨਿੱਕੀਆਂ ਨਿੱਕੀਆਂ ਵੈਸੇ ਬਹੁਤਾ ਚਿਰ ਨਹੀਂ ਲਾਉਣਾ ਮੈਂ ਬਹੁਤ ਛੇਤੀ ਤੁਹਾਡੇ ਗਲੋਂ ਲੈ ਜਾਣਾ ਇੱਕ ਚੀਜ਼ ਤਾਂ ਮੈਂ ਅੱਜ ਦੇ ਇਸ ਸਥਾਨ ਬਾਰੇ ਇੱਥੇ ਹੀ ਬਹਿ ਕੇ ਲਿਖੀ ਆ ਉਹ ਕਹਿਣੀ ਹੈ ਦੋ ਚਾਰ ਮੈਂ ਸ਼ੁਗਲ ਮੁਗਲ ਦੀਆਂ ਗੱਲਾਂ ਵੀ ਸੁਣਾ ਜਾਣੀਆਂ ਪਰ ਹੋ ਉਹਨਾਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਉਹ ਬਜ਼ੁਰਗ ਮਾਈ ਪਿੰਡ ਚਲ ਗਈ ਸ਼ਹਿਰ ਚਲ ਗਈ ਕਿਤੇ ਆਉਂਦੀ ਆਉਂਦੀ ਸੋਚਦੀ ਆ ਸ਼ਹਿਰੋਂ ਵੀ ਕਵੇਲਾ ਹੋ ਗਿਆ ਤੇ ਮੈਂ ਹੋਵੇ ਨਾ ਸਬਜ਼ੀ ਲੈ ਜਾਵਾਂ ਉਹਨੇ ਉੱਥੋਂ ਹੋਰ ਤੋਂ ਕੁਝ ਲੱਭਾ ਨਾ ਇੱਕ ਬੰਦ ਗੋਭੀ ਦਾ ਫੁੱਲ ਖਰੀਦ ਲਿਆ ਉਹ ਤੁਰੀ ਆਉਂਦੀ ਸੋਚਦੀ ਵੀ ਇਹਨੂੰ ਸਾਫ਼ ਕਰ ਲਵਾਂ ਉਹਨੇ ਉਹਦਾ ਇੱਕ ਪਤਾ ਲਾਇਆ ਸੁੜਤਾ ਦੂਜਾ ਲਾਇਆ ਸੁੜਤਾ ਫਰਲਾਂਕ ਗਈ ਪੱਤੇ ਮੁੱਕ ਗਏ ਹਾਂ ਉਹ ਤੇ ਹੁੰਦੇ ਹੀ ਪੱਤੇ ਆ ਉਥੋਂ ਹੀ ਮੁੜ ਪਈ ਵੇ ਭਾਈ ਮਸ਼ਕੂਲਾ ਕਰ ਕੀਤਾ ਤੂੰ ਮੈਨੂੰ ਸਬਜ਼ੀ ਆਲਿਆ ਮੈਂ ਤੈਨੂੰ ਠਿਆਣੀ ਦਿੱਤੀ ਵੇ ਤੂੰ ਮੈਨੂੰ ਗੋਭੀ ਨਹੀਂ ਦਿੱਤੀ ਕਹਿੰਦਾ ਮਾਈ ਤੈਨੂੰ ਗੋਭੀ ਤੇ ਦਿੱਤੀ ਹੋਰ ਕੀ ਦਿੱਤਾ ਸੀ ਕਹਿੰਦੀ ਲੈ ਵੇ ਮੈਂ ਉਹਦੇ ਸਾਰੇ ਹੀ ਪੱਤੇ ਲਾ ਤੇ ਗੋਭੀ ਤੇ ਵਿੱਚੋਂ ਨਿਕਲੀ ਨਹੀਂ ਕਹਿੰਦੀ ਕਹਿੰਦਾ ਮਾਈ ਬੰਦ ਗੋਭੀ ਦੇ ਵਿੱਚ ਥੋੜਾ ਕੁਝ ਹੁੰਦਾ ਕਹਿੰਦੀ ਮੈਂ ਨਹੀਂ ਇਹ ਮੰਨਦੀ ਰੱਬ ਕੋਈ ਇਹੋ ਜੀ ਚੀਜ਼ ਵੀ ਬਣਾਉਂਦਾ ਹੋਵੇ ਜਿਹਦੇ ਵਿੱਚ ਹੀ ਕੱਖ ਨਾ ਹੋਵੇ ਤੋ ਇਹ ਜਿਹੜੇ ਸਾਡੇ ਆ ਹਸਰਸ ਦੀਆਂ ਚੀਜ਼ਾਂ ਹੁੰਦੀਆਂ ਐਵੇਂ ਬੰਦ ਗੋਭੀ ਦੇ ਬੋਲੀ ਹੁੰਦੇ ਆ ਤੁਸੀਂ ਇਹਨਾਂ ਨੂੰ ਪੱਤਿਆਂ ਦਾ ਪੱਤਿਆਂ ਦਾ ਹੀ ਸਵਾਦ ਲੈਣਾ ਨਿਕੀਆਂ ਨਿਕੀਆਂ ਪਹਿਲਾਂ ਦੋ ਤਿੰਨ ਚੀਜ਼ਾਂ ਇੱਕ ਤਾਂ ਮੈਂ ਅੱਜ ਦੇ ਇਸ ਦਿਹਾੜੇ ਬਾਰੇ ਚੀਜ਼ 5 6 17 ਇੱਥੇ ਬਹਿ ਕੇ ਲਿਖੀਆਂ ਉਹ ਆਪਦੇ ਪੇਸ਼ ਕਰਨ ਲੱਗਾ ਬਹੁਤ ਸਾਹਿਤਕ ਢੰਗ ਨਾਲ ਲਿਖੀਆਂ اور ان خاص گلا سبری جی ہر طرف میلا ہی میلا رو میلہ ہی میلا رونکاں ہی رونکاں ہر طرف خوشیاں ہی خوشیاں ہر طرف میلا ہی میلا رونکاں ہی رونا ہر طرف خوشیاں ہی خوشیاں ਹਰ ਤਰਫ ਖੁਸ਼ੀਆਂ ਹੀ ਖੁਸ਼ੀਆਂ ਦਾ ਨਿਰਾਲਾ ਸ਼ੋ ਹੈ ਹਰ ਤਰਫ ਮੇਲਾ ਹੀ ਮੇਲਾ ਰੌਣਕਾਂ ਹੀ ਰੌਣਕਾਂ ਹਰ ਤਰਫ ਖੁਸ਼ੀਆਂ ਹੀ ਖੁਸ਼ੀਆਂ ਦਾ ਨਿਰਾਲਾ ਸ਼ੋ ਹੈ ਦੁੱਧ ਚਿੱਟੇ ਜਲਵਿਆਂ ਦੇ ਨਾਲ ਚਮਕਾਂ ਮਾਰਦਾ ਦੁੱਧ ਚਿੱਟੇ ਜਲਵਿਆਂ ਦੇ ਨਾਲ ਚਮਕਾਂ ਮਾਰਦਾ ਅੱਜ ਭੈਣੀ ਸਾਹਿਬ ਵਾਂਗੂ ਹੀ ਸਤਾਰਾਂ ਉਹ ਹੈ ਦੁੱਧ ਚਿੱਟੇ ਜਲਵਿਆਂ ਦੇ ਨਾਲ ਚਮਕਾਂ ਮਾਰਦਾ اج پہنی صاحب وانگو ہی ستارا وہ ہے چرن کملا کس دیا دی کلری ہے واشنا چرن کملا کس کمل کسدی کلری ہے واشنا ایک ایک پتے دی نام پتےبو ہے ایک ایک پتے چی اج کیوں خوشبو ہے اور کسے لاہی جوت نے ونڈی ہے انی روشنی کسے لاہی جوت نے ونڈی ہے انی روشنی ਬੁਝੇ ਹੋਏ ਦਿਲ ਦੇ ਚਿਰਾਗਾਂ ਵਿੱਚ ਨੂਰੀ ਲੋ ਹੈ ਬੁਝੇ ਹੋਏ ਦਿਲ ਦੇ ਚਿਰਾਗਾਂ ਵਿੱਚ ਨੂਰੀ ਲੋ ਹੈ ਤੋ ਨੂਰ ਵਿੱਚ ਧੋਤੀ ਹੋਈ ਮਹਿਕੀ ਫਿਜ਼ਾ ਨੇ ਆਖਿਆ ਨੂਰ ਵਿੱਚ ਧੋਤੀ ਹੋਈ ਮਹਿਕੀ ਫਿਜ਼ਾ ਨੇ ਆਖਿਆ ਅੱਜ ਸਤਾਰਾ ਓਏ ਐਵੇਂ ਨਹੀਂ ਸਜਿਆ ਆਣ ਕੇ ਅੱਜ ਸਤਾਰਾ ਓਏ ਐਵੇਂ ਨਹੀਂ ਸਜਿਆ ਆਣ ਕੇ وہ جیدے قدمہ سجدے کر نے آپ بخشن ہار بیٹھا ہے چندوا تان کے قدمہ دیا سجدے کر کردیا نے رام آپ بخشن ہار بیٹھا ہے چندوا تان کے